हूँ इन्ह तो बाद एक छोटा जा काका है उन कद छोटा है पर गुण जोड़े ने व्डे ने काका जतेंद्र सिंह दस मिनट वास्ते कीर्तन करेगा अजरा को बजाओ साज जो बोले सो निहाल सत जी ਸਰਗੁਰ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਸਾਰੇ ਆਖੋ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਰੀ ਫੇਰ ਅਸਨਾ ਪੱਤਰ ਕਰੋ ਮੌਕੇ ਦੇ ਮਾਲਕਾਂ ਨੂੰ ਯਾਦ ਕਰਿਆ ਕਰੋ ਕੋਈ ਰਹਿ ਨਾ ਜਾਵੇ ਤਨ ਤਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਆ ਸੰਗਤ ਜੀ ਜਿਹੜਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਏ ਸੀ ਉਹਨਾਂ ਨੇ ਮਾਲਾ ਨਾਲ ਬੜੇ ਹੰਕਾਰੀ ਸੁਧਾਰੇ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਉਹ ਮਾਲਾ ਤੋਂ ਗੱਲ ਲੰਘ ਚੁੱਕੀ ਸੀ ਜਿਹੜਾ ਸਰ ਗੁਰੂ ਰਾਮ ਸਿੰਘ ਜੀ ਆਏ ਸੀ ਸਿੱਖੀ ਉਦੋਂ ਵੀ ਵਿਰਲੀ ਸੀ ਸੰਤ ਜੀ ਤੇ ਦਸਵੇਂ ਪਾਤਸ਼ਾਹ ਪਹਿਲੇ ਜਾਮੇ ਵਿੱਚ ਹੇਮਕੁੰਡ ਦੀ ਧਰਤੀ ਉੱਪਰ ਬਹੁਤ ਤਪੱਸਿਆ ਕੀਤੀ ਹੇਮਕੁੰਡ ਪਰਬਤ ਹੈ ਜਹਾਂ ਸਭ ਦਸਰੰਗ ਸੋਬਤ ਹੈ ਤਹਾਂ ਆ ਸੰਗ ਜੀ ਤਪੱਸਿਆ ਕਰਦਿਆਂ ਕਰਦਿਆਂ ਇਹ ਦਿਨ ਸਰਗੁਣਾ ਬਾਰਿਸ਼ ਪਵਾ ਦਿੱਤੀ ਤੇ ਇੰਦਰ ਡੋਲ ਗਿਆ ਏ ਕਹਿੰਦਾ ਰਾਜ ਮੇਰਾ ਏ ਮੇਰੇ ਕਹਿਣ ਤੋਂ ਬਗੈਰ ਇਹ بارش ਕਿਵੇਂ ਪੈ ਗਈ ਆ ਤੇ ਸੰਤ ਜੀਓ ਜਿਹੜਾ ਉੱਪਰ ਨਿਗਾਹ ਮਾਰਦਾ ਏ ਉਹਦੀ ਤਪੱਸਿਆ ਵੇਖ ਕੇ ਸਿੱਧਾ ਈਸ਼ਵਰ ਕੋਲ ਜਾਂਦਾ ਏ ਤੇ ਜਾ ਕੇ ਕਹਿੰਦਾ ਏ ਮੇਰਾ ਰਾਜ ਖੁੱਸਦਾ ਏ ਈਸ਼ਵਰ ਕਹਿੰਦਾ ਇੰਦਰ ਇਹ ਤੇਰਾ ਰਾਜ ਖੋਣ ਵਾਸਤੇ ਤਪੱਸਿਆ ਨਹੀਂ ਕਰ ਰਿਹਾ ਨੇ ਕਿ ਦੁਨੀਆ ਪਰ ਸਿੱਖੀ ਪੰਥ ਕਾਇਮ ਕਰਨਾ ਹੈ ਮਰਿਆਦਾ ਵਾਲਾ ਜਿਸ ਮਰਿਆਦਾ ਦੀ ਪਾਲਣਾ ਮੇਰੇ ਸਰਗੁਰੂ ਜਗਜੀਤ ਸਿੰਘ ਜੀ ਅੱਜ ਕਰ ਰਹੇ ਆ ਸੰਤ ਜੀ ਹੇਮਕੁੰਡ ਦੀ ਧਰਤੀ ਦੇ ਹੋਰ ਬੜੇ ਦੇਵੀ ਦੇਵਤੇ ਨੇ ਤਪੱਸਿਆ ਕੀਤੀ ਆ ਨਾਵੇਂ ਪਾਸ਼ਾ ਦੇ ਮਾਤਾ ਗੁਦਰੀ ਜੀ ਨਾਲ ਤੇ ਇਹਨਾਂ ਨੂੰ ਜਦੋਂ ਈਸ਼ਵਰ ਵੱਲੋਂ ਆਵਾਜ਼ ਆਈ ਕਿ ਤੁਸੀਂ ਕੀ ਚਾਹੁੰਦੇ ਜੋ ਤੇ ਮਹਾਰਾਜ ਜੀ ਆਖਿਆ ਸਾਡੇ ਘਰ ਕੋਈ ਬਲਵਾਨ ਪੈਂਦਾ ਹੋਵੇ ਤੇ ਸੰਤਰੀ ਨਵੇਂ ਪਾਸ਼ਾ ਪੜਨੇ ਦੀ ਧਰਤੀ ਦੇ ਕੋ ਬਿਹਾਰ ਦੇ ਰਾਜੇ ਦਾ ਫੈਸਲਾ ਕਰਾਉਣ ਗਏ ਆ ਤੇ ਉਥੇ ਸਰਗੁਰਾਂ ਨੇ ਅਵਤਾਰ ਧਾਰਿਆ ਤੇ ਉਸ ਰਾਜੇ ਨੇ ਬੜੀਆਂ ਖੁਸ਼ੀਆਂ ਕੀਤੀਆਂ ਗਲੀ ਗਲੀ ਵਿੱਚ ਲੱਡੂ ਵੰਡੇ ਨੇ ਤੇ ਸੰਤਰੀ ਗੁਰੂ ਗੋਬਿੰਦ ਸਿੰਘ ਜੀ ਬਾਲ ਵਿੱਚ ਬਹੁਤ ਕੋਰ ਕੀਤੇ ਤੀਰ ਕਮਾਨ ਦੇ ਸ਼ੌਂਕੀ ਤੇ ਜਦੋਂ ਇਹਨਾਂ ਤੀਰ ਕਮਾਨ ਖੇਡਦੇ ਖੇਡਦੇ ਸਖੀਆਂ ਦੇ ਘੜੇ ਪੰਨੇ ਤੇ ਉਹ ਸਖੀਆਂ ਮਾਤਾ ਜੀ ਕੋਲੇ ਲਾਮੇ ਲੈ ਕੇ ਆਉਂਦੀਆਂ ਨੇ ਤੇ ਆਂਦੀਆਂ ਨੇ ਅਸੀਂ ਮਿੰਨਤਾਂ ਕਰ ਕਰ ਥੱਕੀਆਂ ਕਦੇ ਨਾ ਅੱਕੀਆਂ ਕਦੇ ਤੇ ਸਾਡੀ ਮੰਨਿਆ ਕਰੇ ਮਾਤਾ ਸਮਝਾਣੀ ਚਿੰਦੇ ਵੀਰ ਨੂੰ ਕੜੇ ਨਾ ਸਾਡੇ ਪੰਨਿਆ ਕਰੇ ਕੜੇ ਨਾ ਸਾਡੇ ਪੰਨਿਆ ਕਰੇ ਸੰਤ ਜੀ ਮਾਤਾ ਜੀ ਇਹ ਸੁਣ ਕੇ ਉਹਨਾਂ ਨੂੰ ਪਿੱਤਲ ਦੀਆਂ ਗਾਗਰਾਂ ਦੇ ਦਿੰਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਵਿੱਚ ਛੇ ਕਰ ਦਿੰਦੇ ਆ ਉਹ ਫੇਰ ਲਾਮੇ ਲੈ ਕੇ ਆਉਂਦੀਆਂ ਨੇ ਮਾਤਾ ਜੀ ਕੀ ਜਾਂਦੇ ਆ ਨਾ ਦਿਓ ਲਾਮੇ ਨੀ ਅੜਿਓ ਛਿੰਦਾ ਗੋਬਿੰਦ ਵਾ ਮੇਰਾ

வேண்டவனே ਬਿੰਦਵ ਮੇਰਾ ਸਾ ਸੰਗਿਓ ਤੀਰ ਕਮਾਨ ਖੇਡਦੇ ਹੋਏ ਉੱਥੇ ਇੱਕ ਨਵਾਬ ਨੇ ਲੰਘਣਾ ਸੀ ਸ਼ਹਿਰ ਦੇ ਵਿੱਚੋਂ ਤੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਹਾਣੀਆਂ ਨੂੰ ਕਹਿੰਦੇ ਆ ਇਹਦੇ ਵੱਲ ਵੇਖ ਕੇ ਦੰਦੀਆਂ ਖਰਾਉਣੀਆਂ ਨੇ ਸੰਤ ਜੀ ਜਦੋਂ ਉਹਨਾਂ ਨੇ ਦੰਦੀਆਂ ਖਰਾਈਆਂ ਤੋਂ ਨਵਾਬ ਕਹਿੰਦਾ ਇਹਨਾਂ ਨੂੰ ਕਿਸੇ ਨੇ ਅਕਲ ਨਹੀਂ ਸਿਖਾਈ ਇਹ ਕਿੰਨਾਰੇ ਬੱਚੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਆਂਦੇ ਮੈਂ ਇੱਥੇ ਅਕਲ ਸਿਖਾਉਣੀ ਆਇਆ ਵਾਂ ਤੇ ਜਦੋਂ ਫਿਰ ਸੰਤ ਜੀ ਇੱਕ ਮਾਲੀ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਸੁਣ ਕੇ ਕਹਿੰਦਾ ਇਸ ਬਾਲਕ ਨੂੰ ਮੈਂ ਤਾਂ ਮੰਨਾਂਗਾ ਜੋ ਮੇਰੇ ਦੁੱਖ ਦੂਰ ਕਰੂਗਾ ਉਹ ਫੁੱਲਾਂ ਦੀ ਪੇਟ ਲੈ ਕੇ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਗੁਰੂ ਗੋਬਿੰਦ ਸਿੰਘ ਜੀ ਇੱਕ ਫੁੱਲ ਚੁੱਕ ਲੈਂਦੇ ਆ ਤੋ ਫਿਰ ਉਹਦਾ ਮਾਲੀ ਹੁੰਦਾ ਉਹ ਝੋਕੇ ਜਦੋਂ ਮੱਥਾ ਡੇਕਦਾ ਏ ਤੇ ਗੁਰੂ ਗੋਬਿੰਦ ਸਿੰਘ ਜੀ ਉਹ ਫੁੱਲ ਦੀ ਪੇਟ ਉੱਪਰ ਮਾਰਦੇ ਆ ਰਹੇ ਆਂਦੇ ਆ ਮਾਲੀ ਤੇਰੇ ਦੁਕਾਨ ਦਾ ਬਣੂਗਾ ਦਾਰੂ ਸੁਖ ਤੇਰੇ ਰੋਗ ਹੋਣਗੇ ਦੁਕਾਨ ਦਾ ਬਣੂਗਾ ਦਾਰੂ ਸੁਖ ਤੇਰੇ ਰੋਗ ਹੋਣਗੇ ਦੁਕਾਨ ਦਾ ਬਣੂਗਾ ਸੁਖ ਤੇਰੇ ਰੋਗ ਹੋਣਗੇ ਦੁੱਖਾਂ ਦਾ ਬਣੂਗਾ दारू ਸੁਖ ਤੇਰੇ ਰੋਗ ਹੋਣਗੇ ਸੁਖ ਤੇਰੇ ਰੋਗ ਹੋਣਗੇ ਤੇਰੇ ਰੋਗ ਹੋਣਗੇ ਦੁੱਖ ਤੇਰੇ ਰੋਗ ਹੋਣਗੇ ਮਾਲੀ ਤੇਰੇ ਦੁੱਖਾਂ ਦਾ ਬਣੂਗਾ ਦਾਰੂ ਤੇ ਤੇਰੇ ਰੋਗ ਹੋਣਗੇ ਦੁੱਖਾਂ ਦਾ ਬਣੂਗਾ ਦਾਰੂ ਦੁੱਖ ਤੇਰੇ ਰੋਗ ਹੋਣਗੇ ਸੰਗਤ ਜੀ ਫਿਰ ਉਧਰੋਂ ਅਨੰਦਪੁਰੋਂ ਇੱਕ ਗੁਰੂ ਨਾਵੇਂ ਪਾਸ਼ਾ ਤੇਗ ਬਹਾਦਰ ਜੀ ਦਾ ਪੱਤਰਕਾਰ ਆ ਗਿਆ ਏ ਕਿ ਸਹਿਬਜ਼ਾਦੇ ਨੂੰ ਪੰਜਾਬ ਲੈ ਆਵੋ ਪਟਨੇ ਤੋਂ ਤੇ ਸੰਤ ਜੀ ਫਿਰ ਜਦੋਂ ਪਟਨਾ ਛੱਡਣ ਲੱਗਿਆ ਪਟਨਾ ਛੱਡਣ ਲੱਗਿਆ ਰੇ ਉਹਨਾਂ ਉਹਨਾਂ ਨੂੰ ਵਿਦਿਆ ਕਰਨ ਵਾਸਤੇ ਸਾਰੀ ਸਾਧ ਸੰਗਤ ਇਕੱਠੀ ਹੋਈ ਆ ਸੰਤ ਜੀ ਵਿਛੋੜਾ ਪੈਣ ਲੱਗਾ ਏ ਇਹ ਵਿਛੜਿਆਂ ਦੀ ਗੱਲ ਗੋਪੀਆਂ ਜਾਣਣ ਜਿਨ੍ਹਾਂ ਦਾ ਵਿਛੜਿਆ ਕ੍ਰਿਸ਼ਨ ਮਰਾਰੀ ਇਹ ਵਿਛੜਿਆਂ ਦੀ ਗੱਲ ਕੂਕੇ ਜਾਣਣ ਜਿਨ੍ਹਾਂ ਦਾ ਵਿਛੜਿਆ ਚੀਨੀ ਸਵਾਰੀ ਸੰਤ ਜੀ ਜਿਵੇਂ ਮਾਤਾ ਸੀਤਾ ਜੀ ਨੂੰ ਮਹਾਰਾਜ ਭਗਵਾਨ ਸ਼੍ਰੀ ਰਾਮਚੰਦਰ ਜੀ ਦਾ ਵਿਛੋੜਾ ਪਿਆ ਹੈ ਜੋ ਭਗਵਾਨ ਰਾਮਚੰਦਰ ਜੀ ਹਨੂਮਾਨ ਨੂੰ ਮਾਤਾ ਸੀਤਾ ਜੀ ਦੀ ਸੁਧ ਲੈਣ ਵਾਸਤੇ ਭੇਜਦੇ ਲੰਕਾ ਦੇ ਵਿੱਚ ਤੇ ਮਾਤਾ ਸੀਤਾ ਜੀ ਸੋਗ ਬਾਗ ਦੇ ਬੂਟੇ ਥਲੇ ਬੈਠੀ ਆ ਵਾਲ ਖਿਲਰੇ ਆ ਤੇ ਹਨੂਮਾਨ ਜਾ ਕੇ ਮੱਥਾ ਟੇਕਦਾ ਏ ਤੇ ਹਾਲ ਪੁੱਛਦਾ ਏ ਤੇ ਮਾਤਾ ਜੀ ਕਹਿੰਦੇ ਆ ਹਨੂਮਾਨ ਜਿਹੜਾ ਮੈਨੂੰ ਦੋਖਿਆ ਤੇਰੇ ਕੋਲੋਂ ਨਹੀਂ ਹਟ ਸਕਦਾ ਇਸ ਤਰ੍ਹਾਂ ਆਪਣਾ ਦੁੱਖ ਦੱਸਦੀ ਆ ਉਹ ਬੁਰਾ ਪੀਆਂ ਦਾ ਛੋੜਾ ਹਨੂਮਾਨਾ ਤੂੰ ਸੁਣ ਲੈ ਨੌਜਵਾਨਾ ਬੁਰਾ ਪੀਆਂ ਦਾ ਛੋੜਾ ਹਨੂਮਾਨਾ ਸੁਣ ਲੈ ਨੌਜਵਾਨਾ ਤੂੰ ਸੁਣ ਲੈ ਨੌਜਵਾਨਾ ਉਹ ਸੁਣ ਲੈ ਨੌਜਵਾਨਾ ਮਾਰਾ ਵਛੋੜਾ ਹਨੂਮਾਨਾ ਤੂੰ ਸੁਣ ਲੈ ਨੌਜਵਾਨਾ ਯਾਰਾ ਜੋੜਾ ਹਨੂਮਾਨਾ ਤੂੰ ਸੁਣ ਲੈ ਨੌਜਵਾਨਾ ਇਹ ਸੰਤ ਜੀ ਇਹ ਕਹਿ ਕੇ ਰ ਕਹਿੰਦੀ ਆ ਦਿਲ ਸੜੇ ਵੇ ਰਾਗ ਦੀ ਆਗੇ ਅੰਦਰ ਵੇ ਤੇ ਪਾਣੀ ਹੌਸਲੇ ਦਾ ਪਾ ਕੇ ਠਾਰਦੀਆਂ ਜਿੰਨਾ ਟਾਈਮ ਮਿਲਿਆ ਹੈ ਜੀ ਇੱਥੇ ਸਮਾਪਤ ਕਰਦੇ ਹਾਂ ਸੱਸ